ਹਿਰਦਾ ਦੇ ਨਾ ਹੁੰਦੀ ਉਹਦੂ ਤੋ ਮਨ ਸੁਣ ਰਹੇ ਬੈਰੰਗ ਜਦੋਂ ਭਾਈ ਇਹ ਕਹਿੰਦੇ ਹਿਰਦਾ ਦੇ ਨਹੀਂ ਹੁੰਦੀ ਮਨ ਵਿੱਚ ਸੁਣ ਹੁੰਦਾ ਹੈ ਜਿਵੇਂ ਬੱਚਾ ਸੌਂ ਜਵੇ ਸੁੱਤਾ ਪਿਆ ਹੋਵੇ ਇਹ ਕੋਈ ਇੱਛਾ ਹੀ ਨਹੀਂ ਹੁੰਦੀ ਸੁਣ ਦਾ ਮਤਲਬ ਹੈ ਜਾਇ ਜੀ ਇੱਛਾ ਹੀ ਨਹੀਂ ਕੋਈ ਮਨ ਦੀ ਨਹੀਂ ਇੱਛਾ ਉਹਦੇ ਚਿੱਤੇ 'ਚ ਇੱਛਾ ਹੈਗੀ ਹੈ ਪੋਜ਼ਿਟਿਵ ਮਨ ਇੱਕ ਸਿੱਕਾ ਦੇ ਦੋ ਪਾਸੇ ਨੇ ਪਾਸੇ ਦਾ ਦੋ ਹੋਣਗੇ ਸਿੱਕੇ ਦੇ ਜਿਹੜਾ ਪਾਸਾ ਮਾਇਆ ਨਾਲ ਜੁੜਦਾ ਹੈ ਉਹ ਪਾਸੇ ਚ ਇੱਛਾ ਮਾਇਆ ਨਾਲ ਜੁੜ ਕੇ ਪੈਦਾ ਹੁੰਦੀ ਹੈ ਪੈਦਾ ਨਹੀਂ ਹੁੰਦੀ ਤੇ ਜੁੜਿਆ ਹੀ ਨਹੀਂ ਹੋਇਆ ਮਾਇਆ ਨਾਲ ਉਹਦੇ ਚੱਕਰ ਉਹਨੂੰ ਦੀਦਾ ਹੀ ਕੁਝ ਨਹੀਂ ਅੱਖਾਂ ਹੀ ਨਹੀਂ ਆ ਉਹਦੇ ਕੋਈ ਛੱਤ ਤੋਂ ਪੈਦਾ ਹੁੰਦੀ ਮਾਇਆ ਨਾਲ ਟੁੱਟ ਕੇ ਸੁਣ ਹੋ ਜਾਂਦਾ ਆ ਜਿਹੜਾ ਦੂਆ ਚੇਤਨ ਹੈ ਚਿੱਤ ਇਹਦੇ ਚ ਇੱਛਾ ਹੁੰਦੀ ਹੈ ਫਿਰ ਅਸੀਂ ਮਨ ਕੀ ਇੱਛਾ ਦੀ ਮਗਰ ਲੱਗੇ ਹੋਇਆ ਚਿੱਤ ਕੀ ਇੱਛਾ ਲੱਗੀ ਹੋਈ ਹਮਰੀ ਕਰਮ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਚਿੱਤ ਕੀ ਇੱਛਾ ਹੋਰ ਹੈ ਮਨ ਕੀ ਇੱਛਾ ਹੋਰ ਚਿੱਤ ਦੀ ਇੱਛਾ ਜਗਾਉਣੀ ਹੈ ਮਨ ਦੀ ਇੱਛਾ ਸੋਣੀ ਹੈ ਸੌ ਜਾ ਇਹਨੂੰ ਕਹਿੰਦਾ ਸੌ ਜਾਏ ਤੇਰਾ ਆਟੋਮੈਟਿਕ ਕੰਮ ਹੋਊਗਾ ਸਤਿਗੁਰ ਤੋਂ ਮੇਰੇ ਕਾਸ ਵਾਰੇ ਤੇਰਾ ਨਾਮ ਕੀ ਚਿੰਤਾ ਮਤ ਕਰੋ ਚਿੰਤਾ ਤੇ ਸੀ ਇਹ ਕਹਿ ਕੇ ਸੋਇਆ ਸੌ ਜਾ ਤੂੰ ਆਰਾਮ ਕਰ ਕੁਝ ਨਹੀਂ ਹੁੰਦਾ ਪੱਥਰ ਦੇ ਸੈਲ ਪੱਥਰ ਮੇ ਜਨ ਤੋਂ ਪਾਏ ਦਾਤਾ ਜੀ ਕਾ ਕੇ ਕਰਤਰੇ ਉਹੀ ਗੱਲ ਹੈ ਇਹੀ ਪਰਵਾਹ ਤੈਨੂੰ ਕਾਹਦੀ ਚਿੰਤਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਝ ਰੱਖੇਗਾ ਜਣਾ ਇਹ ਤਰਵਾਸ ਹੈ ਤੈਨੂੰ ਸਮਝਾਇਆ ਹੀ ਹੋਰ ਕੀ ਕੀਤਾ ਨਾਮ ਕਮਲ ਅਸੰਭਨ ਹੋਤੋ ਤਾਂ ਨਿਜ ਕਰ ਵਸਤੋ ਪਵਨ ਅਨਰਾਗੀ ਜਦ ਨਾਮ ਕਮਲ ਅਸੰਭਨ ਨਹੀਂ ਹੁੰਦਾ ਇਹ ਪਵਨ ਜਿਹੜਾ ਮਨ ਹੈ ਨਿਜ ਕਰ ਵਸਦਾ ਉਹ ਤੋਂ ਅਨੁਰਾਗੀ ਹੋ ਕੇ ਵਸਦਾ ਅਨੁਰਾਗੀ ਔਰ ਬੈਰਾਗੀ 'ਚ ਫਰਕ ਹੈ ਬੈਰਾਗੀ ਔਰ ਅਨੁਰਾਗੀ ਦੋਹਾਂ 'ਚ ਫਰਕ ਹੈ ਬੈਰਾਗੀ ਉਹ ਹੈ ਜਿਹਨੇ ਕੁਝ ਤਿਆਗਿਆ ਮਨ ਨੂੰ ਸਮਝਾ ਕੇ ਤਿਆਗਵਾਇਆ ਮਨ ਤੋਂ ਛੜਾਇਆ ਕੁਝ ਵੀ ਤਿਆਗ ਦੇ ਛੱਡ ਦੇ ਔਰ ਪ੍ਰੈਸ਼ਰ ਫੇਰ ਮਨ ਤੇ ਉੱਤੇ ਨਿਗਾਹ ਵੀ ਰੱਖਦਾ ਵੀ ਤਿਆਗ ਗਿਆ ਹੋਇਆ ਜਾਂ ਕਿਤੇ ਫੇਰ ਨਾ ਜੁੜ ਜਵੇ ਤੇ ਬੱਚਾ ਕੋਈ ਚੀਜ਼ ਵੱਲ ਉਹਦੀ ਅੱਖ ਹੈ ਛੇੜਨੀ ਚਾਹੁੰਦਾ ਅਸੀਂ ਚਾਹੁੰਦੇ ਛੇੜੇ ਲੋ ਜਦੋਂ ਉਹਨੂੰ ਝਾਕਦਾ ਅਸੀਂ ਘੂਰ ਦਿੰਦੇ ਆ ਫੇਰ ਹੀ ਛੇੜਨੀ ਉਹਦੇ ਮਨ ਚ ਇਹਨੂੰ ਛੇੜਾ ਸਾਡੇ ਮਨ ਚ ਇਹਨੂੰ ਛੇੜ ਦੇਣੀ ਉਹ ਵੈਰਾ ਕੀ ਹੈ ਅਜਾ ਬੈਰਾਗੀ ਆ ਉਹ ਜਦੋਂ ਸੌ ਗਿਆ ਫਿਰ ਉਹਦੇ ਮਨ 'ਚ ਪੈਦਾ ਹੀ ਨਹੀਂ ਹੁੰਦੀ ਮੈਂ ਚੀਜ਼ ਛੇੜਾਂ ਐਵੇਂ ਚੀਜ਼ ਖੋਲ ਕੇ ਦੇਖਾਂ ਉਹਦਾ ਅਨੁਰਾਗੀ ਜਦੋਂ ਇੱਛਾ ਨਹੀਂ ਪੈਦਾ ਹੁੰਦੀ ਅਨੁਰਾਗੀ ਆ ਜਾਂ ਇੱਛਾ ਪੈਦਾ ਹੁੰਦੀ ਹੈ ਰੋਕ ਰਿਹਾ ਫਿਰ ਬੈਰਾਗੀ ਇੱਛਾ ਪੈਦਾ ਹੋਈ ਨੂੰ ਰੋਕਣਾ ਟੂਟੀ 'ਚ ਪਾਣੀ ਆਉਂਦਾ ਬੰਦ ਕਰ ਆ ਸੀ ਉਹ ਵੈਰਾਗੀ ਹੈ ਖੋਲਾਂਗੇ ਫਿਰ ਪਾਣੀ ਆ ਜਾਣਾ ਉਹ ਬੰਦ ਕਰਕੇ ਰੱਖੀਏ ਨਾ ਹੱਥ ਨਾਲ ਜਾਂ ਜਿਵੇਂ ਵੀ ਬੰਦ ਕਰੀ ਆਪਾਂ ਬੰਦ ਕਰੀ ਹੋਈ ਹੈ ਇਹ ਪਾਣੀ ਉਹ ਨਹੀਂ ਆਉਂਦਾ ਪਿੱਛੋਂ ਫਿਰ ਜਾਂ ਖੁੱਲੀ ਛੱਡ ਦੋ ਆਉਂਦਾ ਹੀ ਨਹੀਂ ਜਦ ਅਨੁਰਾਗੀ ਹੈ ਆਪਣੀ ਖੁਸ਼ੀ ਨਾਲ ਆਪਣੀ ਇੱਛਾ ਨਾਲ ਭਾਣੇ 'ਚ ਚੱਲਣਾ ਅਨੁਰਾਗੀ ਹੈ ਅਨੁਰਾਗੀ ਹੁੰਦਾ ਕਿਸੇ ਦੇ ਅਨੁਸਾਰ ਚੱਲਣਾ ਜਿਉ ਤੂੰ ਚਲਾਏ ਤਿਵੇਂ ਚੱਲਾ ਸੁਆਮੀ ਇਹ ਅਨੁਰਾਗੀ ਹੈ ਮਨ ਨੂੰ ਮਾਰਨਾ ਵੀ ਤੈ ਇੱਛਾ ਨਹੀਂ ਪੈਦਾ ਕਰਨੀ ਇਹ ਬੈਰਾਗੀ ਮਨ ਨੂੰ ਮਾਰ ਕੇ ਬੈਰਾਗੀ ਹੁੰਦਾ ਮਰੇ ਹੋਏ ਮਨ ਤੋਂ ਬਾਅਦ ਚਿੱਤ ਅਨੁਰਾਗੀ ਹੁੰਦਾ ਚਿੱਤ ਅਨੁਰਾਗੀ ਹੈ ਮਨ ਬੈਰਾਗੀ ਹੈ ਮਨ ਕਰਕੇ ਬੈਰਾਗੀ ਹੁੰਦਾ ਚਿੱਤ ਕਰਕੇ ਅਨੁਰਾਗੀ ਹੁੰਦਾ ਉਦੋਂ ਜੇ ਮਨ ਹੈ ਉਹ ਨਹੀਂ ਤਾਂ ਚਿੱਤ ਹੈ ਚਿੱਤ ਅਨੁਰਾਗੀ ਹੈ ਖੁਸ਼ੀ ਨਾਲ ਭਾਣੇ ਚ ਬੈਰਾਗੀ ਔਰ ਅਨੁਰਾਗੀ ਲਫ਼ਜ਼ ਦੋ ਨੇ ਦੋਹਾਂ ਦਾ ਬਹੁਤ ਫਰਕ ਹੈ ਵੱਡਾ ਫਰਕ ਹੈ ਔਰ ਬਰੀਕ ਫਰਕ ਹੈ ਅਨੁਰਾਗੀ ਹੁੰਦਾ ਅਨੁਸਾਰੀ ਹੋ ਕੇ ਚੱਲਣਾ ਜਿਵੇਂ ਚਲਾਉਂਦਾ ਉਵੇਂ ਚੱਲਣਾ ਉਹ ਰਾਗ ਗਾਉਣਾ ਜਿਹੜਾ ਉਹਨੂੰ ਪਾਉਂਦਾ ਉਹ ਗੱਲ ਕਰਨੀ ਜੋ ਉਹਨੂੰ ਪਾਉਂਦੀ ਜਿਵੇਂ ਉਹ ਬੁਲਾਉਂਦਾ ਉਵੇਂ ਬੋਲਣਾ ਸਾਨੂੰ ਰਾਗ ਤਾਂ ਗਾਉਂਦਾ ਹੈ ਰਾਗੀ ਤਾਂ ਹੈ ਪਰ ਕਿਸੇ ਦੇ ਅਨੁਸਾਰ ਰਾਗੀ ਹੈ ਪਿੱਛੇ ਲੱਗ ਕੇ ਗਾਉਂਦਾ ਹੈ ਪੂਰੇ ਲੱਗ ਕੇ ਨਹੀਂ ਹੁੰਦਾ ਬੈਰਾਗੀ ਕੀ ਹੈ ਬੈਰਾਗੀ ਚੁੱਪ ਕਰਾਇਆ ਗਾਉਣ ਤੇ ਗਾਉਣ ਦੇ ਤਾਂ ਪੁਰਗਾ ਚੁੱਪ ਕਰਕੇ ਚੁੱਪ ਕਰਕੇ ਬਹਿ ਜਾ ਬੈਰਾਗੀ ਚੁੱਪ ਹੈ ਰਾਗੀ ਗਾਉਂਦਾ ਉਹ ਉਸਤਤੀ ਕਰਦਾ ਹੈ ਰਾਗੀ ਉਸਤਤ ਕਰੇ ਅਨੇਕ ਜਨ ਅੰਤਨ ਪਾਰਾ ਬਾਹਰ ਉਹ ਉਹਨਾਂ 'ਚ ਹੈ ਉਹ ਤਾਂ ਗਾਉਂਦਾ ਰਾਵਣ ਨੂੰ ਪਹੁੰਚ ਪਾਣੀ ਵਿੱਚ ਸੰਤਰ ਗਾਵੇ ਰਾਜਾ ਧਰਮ ਦੁਆਰੇ ਰਾਜਾ ਧਰਮ ਦੁਆਰੇ ਗਾਉਂਦਾ ਰਾਗੀ ਹੈ ਹੁਕਮ ਦੇ ਅਨੁਸਾਰ ਹੈ ਜਿਉਂਦਾ ਹੀ ਹੈ ਸੰਸਾਰ ਜਿਉਂਦਾ ਹੀ ਹੁਕਮ ਦਾ ਵਿਰੋਧ ਕਰਦਾ ਬਾਕੀ ਕੋਈ ਵੀ ਨਹੀਂ ਕਰਦਾ ਬਾਕੀ ਸਾਰੇ ਅਨੁਰਾਗੀ ਹੋ ਗਏ ਜਿਨ੍ਹਾਂ ਜਨ ਅਨੁਰਾਗੀ ਹੈ ਅਸੀਂ ਬੈਰਾਗੀ ਨਹੀਂ ਸੀ ਹੁਣ ਰਾਗੀ ਹੋਣਾ ਸੀ ਅਸਲ ਚ ਮੰਜ਼ਲ ਰਾਗੀ ਹੈ ਬੈਰਾਗੀ ਅੱਧ ਹੈ ਬੈਰਾਗੀ ਦਾ ਸੰਤੋਖ ਤੱਕ ਹੈ ਨਾ ਉਹ ਹੁਕਮ ਜਦ ਪ੍ਰਗਟ ਹੋਊ ਸੁਣੂਗਾ ਬਿਨਾ ਕੰਨਾਂ ਦੇ ਬਾਣੀ ਸੁਣੂ ਫੇਰ ਰਾਗੀ ਬਣੂਗਾ ਐ ਬਾਣ ਗੁਰਬਾਣੀ ਨਾਲ ਬੈਰਾਗੀ ਬਣੂਗਾ ਮਨ ਚੁੱਪ ਕਰੂਗਾ ਉਹਦੇ ਨਾਲ ਰਾਗੀ ਬਣੂਗਾ ਇਹ ਬੈਰਾਗੀ ਬਣਾਉਗੀ ਸਭ ਰਾਗੀ ਨਹੀਂ ਬਣਾ ਸਕਦੀ ਕਿ ਵੈਰਾਗੀ ਬਣਾਉ ਉਹ ਰਾਗੀ ਬਣਾਓ ਨੂੰ ਅਨੁਰਾਗੀ ਹੈ ਸਾਡੀ ਵੈਰਾਗੀ ਨਹੀਂ ਇਹਨਾਂ ਦੀ ਮੰਜ਼ਿਲ ਵੈਰਾਗੀ ਅਨੁਰਾਗੀ ਨਹੀਂ ਇਹਨਾਂ ਨੂੰ ਰਾਗੀ ਦਾ ਪਤਾ ਹੀ ਨਹੀਂ ਅਨੁਰਾਗੀ ਦਾ ਇਹਨਾਂ ਨੂੰ ਅਨੁਰਾਗੀ ਬਾਰੇ ਗਿਆਨ ਹੀ ਨਹੀਂ ਹੈ ਇਹਨਾਂ ਦਾ ਵੈਰਾਗੀ ਦਾ ਕਿ ਗਿਆਨ ਹੈ ਜੋਗੀ ਵੈਰਾਗੀ ਜੋਗੀ ਅੱਡ ਨੇ ਵੈਰਾਗੀ ਅੱਡ ਨੇ ਹਾਲਾਂਕਿ ਜੋਗੀ ਔਰ ਵੈਰਾਗੀ ਇੱਕ ਹੁੰਦਾ ਜਿਹੜਾ ਜੋਗੀ ਹੈ ਉਹੀ ਵੈਰਾਗੀ ਹੈ ਜਿਹੜਾ ਵੈਰਾਗੀ ਹੈ ਉਹ ਜੋਗੀ ਹੈ ਬੈਰਾਗੀ ਨਾ ਹੋਵੇ ਜੋ ਵੀ ਹੋ ਨਹੀਂ ਸਕਦਾ ਕਿਉਂਕਿ ਚਿੱਤਰ ਮਨ ਇੱਕ ਹੋ ਕੇ ਹੀ ਰਾਗਬੰਦ ਹੁੰਦਾ ਨਹੀਂ ਹੁੰਦਾ ਹੀ ਉਹ ਜੋਗੀ ਹੋਇਆ ਬੈਰਾਗੀ ਹੈ ਹਾਂ ਬੈਰਾਗੀ ਜੋਗੀ ਉਹ ਜੋਗੀ ਔਰ ਬੈਰਾਗੀ ਲੜਦੇ ਨੇ ਉਹ ਕਹਿੰਦੇ ਨੇ ਅਸੀਂ ਵਧੀਆ ਜੋਗੀ ਵਧੀਆ ਉਹ ਕਹਿੰਦੇ ਬੈਰਾਗੀ ਅਸੀਂ ਵਧੀਆ ਨਾ ਜੋਗੀ ਨੇ ਨਾ ਉਹ ਬੈਰਾਗੀ ਨੇ ਉਹ ਜੋਗੀ ਨਹੀਂ ਉਹ ਬੈਰਾਗੀ ਨਹੀਂ ਰੂਪ ਨਾ ਰੇਖਿਆ ਜਾਤ ਨਾ ਹੋਤੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਰੂਪ ਨਹੀਂ ਹੈ ਜੋ ਤਾਂ ਕੋ ਰੂਪ ਹੁੰਦਾ ਹੈ ਰੇਖਾਂਕਨ ਨਹੀਂ ਕੀਤਾ ਜਾ ਸਕਦਾ ਰੇਖ ਵੀ ਨਹੀਂ ਖਿੱਚ ਰੇਖਾ ਵੀ ਨਹੀਂ ਖਿੱਚੀ ਜਾ ਸਕਦੀ ਜਾਤ ਨਾ ਹੁੰਦੀ ਜਾਤ ਹੈ ਨਹੀਂ ਸ਼ਰੀਰ ਹੈ ਨਹੀਂ ਤਉ ਅਕੁਲੀਨ ਰਹਤੋ ਸ਼ਬਦ ਸੁਸਾਰ ਇਹ ਉਦੋਂ ਅਕੁਲ ਰਹਿੰਦਾ ਅਕੁਲੀਨ ਰਹਿੰਦਾ ਹੈ ਅਕੁਲਾਂ ਤੋਂ ਰਹਿਤ ਰਹਿੰਦਾ ਹੈ ਕੋਲਾਂ ਤੋਂ ਰਹਿਤ ਕੀ ਹੈ ਨਾ ਇਹ ਬੰਦਾ ਹੈ ਨਾ ਇਹ ਹਾਥੀ ਹੈ ਨਾ ਇਹ ਘੋੜਾ ਹੈ ਕੋਲਾਂ ਨੇ ਸਮਝੇ ਨਾ ਨਾ ਇਹ ਮਿਰਗਾ ਨਾ ਕੁਝ ਵੀ ਨਹੀਂ ਹੈ ਜੋਤ ਹੈ ਸ਼ਬਦ ਸੋ ਸਾਰ ਸ਼ਬਦ ਸੋ ਸਾਰ ਇਹ ਸਾਰ ਸ਼ਬਦ ਨਾਲ ਜੁੜਿਆ ਰਹਿੰਦਾ ਹੈ ਸਾਰ ਸ਼ਬਦ ਵਿੱਚ ਹੁਕਮ ਦੇ ਵਿੱਚ ਸਮਾਇਆ ਰਹਿੰਦਾ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹੇ ਸਮਾਈ ਸਮਾਈ ਹੁਕਮ ਸਾਰ ਸ਼ਬਦ ਹੈ ਇਹ ਭਾਈ ਹੁਕਮ ਜੇ ਲੀਨ ਰਹਿੰਦੇ ਹੁਕਮ ਜਿ ਸਮਾਇਆ ਰਹਿੰਦਾ ਹੁਕਮ ਦੇ ਵਿੱਚ ਜਿਹੜਾ ਲੀਨ ਹੈ ਉਹ ਅਨੁਰਾਗੀ ਹੈ ਜੇ ਸੁਰਤ ਸ਼ਬਦ ਵਿੱਚ ਲੀਨ ਹੈ ਨਾ ਜਿਹੜਾ ਜਰ ਉਹ ਅਨੁਰਾਗੀ ਹੈ ਗੌਣ ਗਗਨ ਜਬ ਤਵੇ ਨ ਹੋਤੋ ਤੇਰੇ ਭਵਨ ਜੋਤ ਆਪੇ ਨਿਰੰਕਾਰ ਗੌਣ ਗਗਨ ਜੇ ਗਗਨ ਵੀ ਹੈ ਨਹੀਂ ਗਗਨ ਦੇ ਵਿੱਚ ਕੋਈ ਚੀਜ਼ ਘੁੰਮਣ ਵਾਲੀ ਵੀ ਹੈ ਨਹੀਂ ਜਿਵੇਂ ਤਾਰੇ ਸੂਰਜ ਸਾਰੇ ਘੁੰਮਦੇ ਨੇ ਗੌਣ ਕਰਦੇ ਨੇ ਨਾ ਹਵਾ ਵੀ ਕਰਦੀ ਹੈ ਗੌਣ ਗਗਨ ਕਰਦੀ ਹੈ ਇਹਦੇ ਵਿੱਚ ਗਗਨ ਦੇ ਨਾ ਗਗਨ ਹੁੰਦਾ ਹੈ ਨਾ ਗਗਨ ਦੇ ਵਿੱਚ ਘੁੰਮਣ ਵਾਲੀ ਕੋਈ ਚੀਜ਼ ਹੁੰਦੀ ਹੈ ਮਾਇਆ ਗੌਣ ਗਗਨ ਜਬ ਤਵੇ ਨਾ ਹੋਤੋ ਜਬ ਤਵੇ ਨਾ ਹੋਤੋ ਇਹ ਹੁੰਦਾ ਹੀ ਨਹੀਂ ਕੁਝ ਤ੍ਰਿਭਾਵਨ ਜੋਤ ਆਪੇ ਨਿਰੰਕਾਰ ਤਿੰਨਾ ਪਵਣਾ ਦੇ ਨਹੀਂ ਹੁੰਦੇ ਨਿਰੰਕਾਰ ਨਿਰੰਕਾਰ ਹੁੰਦਾ ਉਦੋਂ ਸਤਜੁਗ ਹੁੰਦਾ ਹੈ ਉਹੀ ਸਤਜੁਗ ਹੁੰਦਾ ਪ੍ਰਥਮੇ ਬਸਿਆ ਸਤ ਪਾਖੇ ਆਪੇ ਭਾਈ ਆਪੇ ਨਿਰੰਕਾਰ ਹੀ ਹੁੰਦਾ ਨਿਰਾਕਾਰ ਹੀ ਹੁੰਦੇ ਨੇ ਉਦੋਂ ਕੱਲਾ ਨਿਰਾਕਾਰ ਦਾ ਦੇਸ਼ ਹੁੰਦਾ ਭਵ ਸਾਗਰ ਨਹੀਂ ਉਦੋਂ ਹੁੰਦਾ ਭਵ ਸਾਗਰ ਦੇ ਤਿੰਨ ਲੋਕ ਵੀ ਸਮਾ ਜਾਂਦੇ ਨੇ ਉਹਦੇ ਵਿੱਚ ਹੀ ਜਦ ਆ ਕਰ ਕਰਤ ਹੋ ਕਬੂ ਤੁਮ ਮਿਲਤ ਦੇ ਤਰ ਸਭੂ ਸਭ ਕੁਝ ਤੇਰੇ ਚ ਮਿਲ ਜਾਂਦਾ ਵਰਨ ਭੇਖ ਅਸਰੂਪ ਸੋ ਇੱਕੋ ਇੱਕੋ ਸ਼ਬਦ ਬਿਡਾਣੀ ਸਾਰਿਆਂ ਦਾ ਵਰਨ ਭੇਖ ਸਰੂਪ ਇੱਕੋ ਹੁੰਦਾ ਸਭ ਜੋਤ ਇੱਕੋ ਹੀ ਰੂਪ ਹੁੰਦਾ ਕੋਈ ਫਰਕ ਨਹੀਂ ਹੁੰਦਾ ਯਾਨੀ ਹੈ ਸਾਰੇ ਹੁੰਦੇ ਜੋਤਾਂ ਸਾਰੀਆਂ ਨੇ ਵਰਨ ਭੇਖ ਅੱਡ ਨਹੀਂ ਹੈ ਕਿਸੇ ਦਾ ਸਰੂਪ ਅੱਡ ਅੱਡ ਨਹੀਂ ਹੈ ਸਰੂਪ ਸਵੈਮ ਰੂਪ ਨੂੰ ਅਸਰੂਪ ਕਹਿੰਦੇ ਅਸਰੂਪ ਅਸਰੂਪ ਹੁੰਦਾ ਸਵੈਮ ਦਾ ਰੂਪ ਅਸਰੂਪ ਹੁੰਦਾ ਸੈਕੰਡ ਰੂਪ ਸੈਕੰਡ ਹੁੰਦਾ ਅਸਰੂਪ ਫਸਟ ਹੁੰਦਾ ਮਨ ਤੂੰ ਜੋਤ ਸਰੂਪ ਹੈ ਸਵੈਮ ਰੂਪ ਹੈ ਤੇਰਾ ਜੋਤ ਆਪਣਾ ਰੂਪ ਹੈ ਆ ਜਿਹੜਾ ਸਰੀਰ ਹੈ ਆਪਣਾ ਰੂਪ ਨਹੀਂ ਹੈਗਾ ਸਵੈਮ ਦਾ ਰੂਪ ਹੈ ਜਿਹੜਾ ਸਵੈਮ ਦਾ ਰੂਪ ਹੈ ਉਹ ਅਸਰੂਪ ਕਹਿੰਦੇ ਨੇ ਸਵੈਮ ਦਾ ਰੂਪ ਆਪਣਾ ਰੂਪ ਨਿਜ ਰੂਪ ਹਾਂ ਵਰਨ ਭੇਖ ਅਸਰੂਪ ਸੋ ਏਕੋ ਇੱਕੋ ਹੀ ਹੈ ਵਰਨ ਵੀ ਇੱਕੋ ਹੀ ਹੈ ਭੇਖ ਜੇ ਵਰਨ ਤੁਸੀਂ ਕਹੋ ਵਰਨ ਕਿਉਂਕਿ ਅਕਾਲ ਮੂਰਤ ਕਿਹਾ ਹੋਇਆ ਨਾ ਪੂਰਤੀ ਹੈ ਵਜੂਦ ਹੈ ਸਭ ਦਾ ਜੇ ਇਹਦਾ ਕਹਿੰਦੇ ਫਿਰ ਤਾਂ ਵਜੂਦ ਹੈ ਨਹੀਂ ਕਿਸੇ ਦਾ ਸਭ ਦਾ ਵਰਨ ਵੀ ਹੈ ਭੇਖ ਵੀ ਹੈ ਭਾਈ ਇੱਕੋ ਹੀ ਹੈ ਵਰਨ ਇੱਕੋ ਜਿਵੇਂ ਸੂਰਜ ਆ ਕਿਰਨਾਂ ਨੇ ਸਭ ਇੱਕੋ ਹੀ ਰੂਪ ਹੈ ਸਾਰਿਆਂ ਦਾ ਇੱਕੋ ਹੀ ਭੇਤ ਹੈ ਬੂੰਦਾਂ ਨੇ ਸਮੁੰਦਰ ਹੈ ਜਿਹੜੀ ਮਰਜ਼ੀ ਬੂੰਦ ਕਰ ਲੋ ਇੱਕੋ ਹੀ ਭੇਤ ਹੈ ਇੱਕੋ ਹੀ ਰੂਪ ਹੈ ਇੱਕੋ ਹੀ ਗੱਲ ਹੈ ਹੈ ਸਮੁੰਦਰ ਦੇ ਰੂਪ ਚ ਇਕੱਠਾ ਰੂਪ ਰੰਗ ਕਿਸੇ ਦਾ ਵੱਖਰਾ ਕੋਈ ਨਹੀਂ ਹੁਣ ਵੱਖਰੇ ਨੇ ਮਾਇਆ ਜੇ ਵੱਖਰੇ ਨੇ ਸੱਚਖੰਡ ਹੁਣ ਵੀ ਕੋਈ ਵੱਖਰਾ ਨਹੀਂ ਸੱਚਖੰਡ 'ਚ ਹੁਣ ਵੀ ਕੋਈ ਉੱਚ ਨੀਚ ਨਹੀਂ ਬਹੁਤ ਹੈ ਘਾਟ ਹੈ ਘਾਟ ਬਹੁਤ ਇੱਕੋ ਕੋਨੇ ਸਭ ਇੱਕੋ ਸ਼ਬਦ ਵਿਡਾਣੀ ਜਿਹੜਾ ਸ਼ਬਦ ਹੈ ਉਹ ਵੀ ਸਾਰਿਆਂ ਦਾ ਇੱਕ ਹੈ ਸਲਾਹ ਇੱਕ ਹੈ ਸੋਚ ਇੱਕ ਹੈ ਸਭ ਦੀ ਇਸੇ ਕਰਕੇ ਸ਼ਬਦ ਵਿਡਾਣੀ ਹੈ ਸਭ ਦਾ ਹੀ ਇੱਛਾ ਇੱਕੋ ਹੀ ਹੈ ਸਾਰਿਆਂ ਦੇ ਮਨ 'ਚ ਮਤਭੇਦ ਨਹੀਂ ਕਿਸੇ ਦਾ ਹੈ ਆਪਸ ਵਿੱਚ ਹੀ ਮਤਭੇਦ ਰੂਪ ਅਡਡ ਕਰਦਾ ਜਿੱਥੇ ਮਤਭੇਦ ਆ ਗਿਆ ਰੂਪ ਅੱਡ ਹੋ ਗਿਆ ਰੰਗ ਅੱਡ ਹੋ ਗਿਆ ਬਹੁਤ ਸਭ ਬਖਰਾ ਬਖਰਾ ਹੋਣ ਲੱਗ ਗਿਆ ਉਹ ਸ਼ਬਦ ਵਡਾਣੀ ਤਾਂ ਹੈ ਉਹ ਵੱਡਾ ਸ਼ਬਦ ਤਾਂ ਹੈ ਦੇਖੋ ਸ਼ਬਦ ਕਰਕੇ ਵੱਡਾ ਰੂਪ ਕਰਕੇ ਕੋਈ ਵੱਡਾ ਰੰਗ ਕਰਕੇ ਕੋਈ ਵੱਡਾ ਜੋਤ ਕਰਕੇ ਕੋਈ ਵੱਡਾ ਕੱਲੀ ਕੱਲੀ ਬੂੰਦ ਜਿੰਨੇ ਨੇ ਸਭ ਦਾਸ ਨੇ ਸਾਰਿਆਂ ਦਾ ਜਿਹੜਾ ਹੁਕਮ ਹੈ ਸ਼ਬਦ ਹੈ ਉਹ ਸ਼ਬਦ ਨਾਲ ਬਣਾਣੀ ਆਇਆ ਹੋਇਆ ਜਿਹੜਾ ਉਹਨਾਂ ਦਾ ਸ਼ਬਦ ਸ਼ਬਦ ਆ ਜਾ ਕੇ ਇਕੱਠੇ ਨੇ ਸਾਰੇ ਸ਼ਬਦ ਵਿੱਚ ਆ ਕੇ ਇਕੱਠੇ ਨੇ ਸ਼ਬਦ ਇੱਕ ਨਿਕਲਦਾ ਸਾਰਿਆਂ ਦਾ ਇੱਕ ਆਵਾਜ਼ ਇੱਕ ਹੈ ਸਾਰਿਆਂ ਦੀ ਆਵਾਜ਼ ਵਿੱਚ ਸ਼ਕਤੀ ਹੈ ਉਹ ਜਿਹੜੀ ਇੱਕ ਹੈ ਕਿਉਂਕਿ ਸਾਰਿਆਂ ਦੀ ਆਵਾਜ਼ ਹੈ ਨਾ ਉਹ ਗੱਲੇ ਗੱਲੇ ਗੱਲੇ ਦੀ ਆਵਾਜ਼ ਕਿਸੇ ਦੀ ਵੀ ਸ਼ਕਤੀ ਕਰਦੀ ਨਹੀਂ ਬਸ ਇਹ ਕੱਲੇ ਦੀ ਆਵਾਜ਼ ਹੈ ਸਾਡੀ ਕੱਲੇ ਦੀ ਆਵਾਜ਼ ਹੈ ਉਹ ਸਮੁੰਦਰ ਦੀ ਲਹਿਰ ਹੈ ਜੇ ਬੂੰਦ ਦੀ ਲਹਿਰ ਹੈ ਬੂੰਦ ਵਿੱਚ ਲਹਿਰ ਕੀ ਕਰੂ ਉੱਠ ਉਹ ਬੰਦਾ ਉੱਠਦੀ ਹੋਰੀ ਬੂੰਦ ਚ ਲਹਿਰ ਚਲ ਜੇ ਥੋੜਾ ਜਿਹਾ ਕਟੋਰੇ ਚ ਪਾਣੀ ਹੋਊ ਨਾ ਸਹੀ ਬੂੰਦ ਉਹ ਜੇ ਲਹਿਰ ਵਿਚਾਰੀ ਕੀ ਕਰੂ ਉੱਠ ਸਾਚ ਬਿਨਾ ਸੂਚਾ ਕੋ ਨਹੀਂ ਨਾਨਕ ਅਕਥ ਕਹਾਣੀ ਹੁਣ ਇਹ ਸੰਸਾਰ ਦੀ ਗੱਲ ਹੈ ਇੱਥੇ ਭਾਈ ਇਹ ਸੰਸਾਰ ਦੇ ਵਿੱਚ ਸੱਚ ਤੋਂ ਬਿਨਾ ਕੋਈ ਸੱਚਾ ਨਹੀਂ ਹੋ ਸਕਦਾ ਸੱਚ ਤੋਂ ਬਿਨਾ ਕੋਈ ਸੂਚਾ ਨਹੀਂ ਹੋ ਸਕਦਾ ਸੁੱਚੇ ਹਿਰਦੇ ਬਿਨਾ ਸੱਚ ਪੈ ਨਹੀਂ ਸਕਦਾ ਸੁੱਚ ਹੋਵੇ ਤਾਂ ਸੱਚ ਪਾਈਏ ਹਿਰਦਾ ਸੁੱਚਾ ਹੋਵੇ ਤਾਂ ਸੱਚ ਆ ਕੇ ਪੈਣਾ ਵਿੱਚ ਪਰ ਸੱਚ ਦੇ ਬਿਨਾਂ ਸੁੱਚਾ ਹੋਣਾ ਨਹੀਂ ਸੱਚ ਗੁਰਬਾਣੀ ਦਾ ਸਮਝਣਾ ਹਿਰਦਾ ਸੁੱਚਾ ਕਰਨਾ ਹਿਰਦਾ ਸੁੱਚਾ ਕਰਕੇ ਫੇਰ ਸੱਚ ਪੈਣਾ ਤਾਂ ਸਾਚ ਸ਼ਬਦ ਵਿੱਚ ਪ੍ਰਗਟ ਹੋਣਾ ਤਾਂ ਨਾਮ ਪੈਣਾ ਸਾਚ ਬਿਨਾ ਸੁੱਚਾ ਕੋ ਨਹੀਂ ਸੁੱਚਾ ਦਾ ਹੋਣ ਵਾਸਤੇ ਸੱਚ ਚਾਹੀਦਾ ਫਿਰ ਸਾਨੂੰ ਕਿਉਂ ਚਾਹੀਦਾ ਕਿਹਾ ਸੱਚ ਨਾਨਕ ਸੰਤ ਮਿਲੈ ਸੱਚ ਪਾਈਐ ਇਸ ਕਰਕੇ ਸੰਤ ਦੀ ਲੋੜ ਹੈ ਸੱਚ ਤੋਂ ਬਿਨਾ ਹਿਰਦਾ ਸੁੱਚਾ ਕਿਵੇਂ ਹੋਊ ਤਾਂ ਸੱਚ ਦੀ ਲੋੜ ਹੈ ਤਾਂ ਅਸੀਂ ਕਿਹਾ ਸੀ ਵੀ ਸੰਤ ਉਹ ਹੈ ਜਿਹੜਾ ਕੋਈ ਸੱਚ ਦਵੇ ਜਿੱਤੋਂ ਸੱਚ ਮਿਲ ਜਵੇ ਹਿਰਦਾ ਸੁੱਚਾ ਹੋ ਜਾਂਦਾ ਸੱਚ ਬਿਨਾ ਸੁੱਚਾ ਕੋ ਨਹੀਂ ਗੱਲ ਉੱਥੋਂ ਲੈਂਦੀ ਹੈ ਜਾ ਕੇ ਉਹ ਸ਼ੁਰੂ ਜੇ ਰੋਹ ਦੀ ਭਗਤੀ ਤੋਂ ਲੈਂਦੀ ਹੈ ਤੇ ਗੱਲ ਸੱਚ ਤੋਂ ਬਿਨਾਂ ਸੁੱਚਾ ਕਿਵੇਂ ਹੋ ਜਾਊਗਾ ਜੋਗੀ ਬੋਲਦੇ ਤੇ ਝੂਠ ਨਰਾਈ ਗੱਪਾਂ ਮਾਰਦੇ ਤੇ ਸ਼ਕਤੀਆਂ ਦੀਆਂ ਗੱਲਾਂ ਕਰਦੇ ਤੇ ਕਰਾਮਾਤਾਂ ਦੀਆਂ ਗੱਲਾਂ ਕਰਦੇ ਤੇ ਸੀ ਸਾਰਾ ਫਰਾਡ ਸੀ ਕੁਝ ਵੀ ਇਹਨਾਂ ਨਾਲ ਤਾਂ ਕੁਝ ਨਹੀਂ ਮਿਲਣਾ ਸੱਚ ਦੇ ਬਿਨਾਂ ਸੱਚਾ ਨਹੀਂ ਕੋਈ ਹੈ ਸੱਚ ਬਿਨਾਂ ਸੂਚਾ ਕੋਨਾ ਨਾਨਕ ਅਕਥ ਕਹਾਣੀ ਨਾਨਕ ਕਹਿੰਦਾ ਫਿਰ ਸੱਚ ਦੀ ਜਿਹੜੀ ਕਥਾ ਹੈ ਕਦਮ ਕਰਨਾ ਸੱਚ ਅਕਥ ਹੈ ਸਿਆਪਾ ਹੈ ਸੱਚ ਕਥਨ ਨਹੀਂ ਕੀਤਾ ਜਾ ਸਕਦਾ ਸੱਚ ਕਥਨ ਪਰੇ ਹੈ ਸੱਚ ਦੀ ਕਹਾਣੀ ਅਕਥ ਹੈ ਸੱਚ ਕਥਨ ਤੇ ਪਰੇ ਹੈ ਔਰ ਸੱਚ ਦੇ ਬਿਨਾ ਸੱਚਾ ਹੋ ਨਹੀਂ ਸਕਦਾ ਸੱਚ ਜੇ ਕਿਸੇ ਨੂੰ ਦਸੀਏ ਵੀ ਪਹਿਲੀ ਤਾਂ ਗੱਲ ਹੈ ਉਹ ਸ਼ੰਕਾ ਕਰਦਾ ਸੱਚ ਤੇ ਜੇ ਸ਼ੰਕਾ ਨਾ ਕਰੇ ਤਾਂ ਉਹਦੀ ਸਮਝ ਆਉਣਾ ਬੜਾ ਔਖਾ ਹੈ ਜੇ ਸ਼ੰਕਾ ਵੀ ਨਾ ਕਰੇ ਸਮਝ ਆਉਣਾ ਔਖਾ ਸਮਝ ਉਹਦੇ ਆਉਣਾ ਔਖਾ ਜਿਹੜਾ ਸੱਚ ਤੇ ਸ਼ਰਧਾ ਨਾ ਕਰੇ ਜੇ ਸੱਚ ਤੇ ਸ਼ਰਧਾ ਕਰੂ ਉਹਦੇ ਸਮਝ ਨਹੀਂ ਆ ਸਕਦਾ ਕਦੇ ਵੀ ਜਿਹੜੇ ਗੁਰਬਾਣੀ ਤੇ ਸ਼ਰਧਾ ਕਰਨਗੇ ਉਹਨਾਂ ਦੇ ਗੁਰਬਾਣੀ ਨਹੀਂ ਸਮਝ ਆਊ ਕਦੇ ਵੀ ਸ਼ਰਧਾ ਦਾ ਨਾ ਕਰ ਦਿੰਦੀ ਹੈ ਸ਼ਰਧਾ ਵਾਲਾ ਤਰਕ ਨਹੀਂ ਕਰਦਾ ਤਰਕ ਕਰੇ ਬਿਨਾਂ ਸੱਚ ਪਰਖਿਆ ਨਹੀਂ ਜਾਂਦਾ ਪਰਖੋ ਸੱਚ ਨੂੰ ਵੀ ਸੱਚ ਹੈ ਜਿਹੜਾ ਪਰਖਦਾ ਨਹੀਂ ਉਹ ਸ਼ਰਦਾਵਾਨ ਹੈ ਜਿਹੜਾ ਉਹ ਤੋਂ ਝੂਠੇ ਲੈ ਲੂ ਜਾਏ ਜਾਂ ਕਿਸੇ ਨੂੰ ਸੰਤਰੇ ਕਹੇ ਤਾਂ ਉਹੀ ਗੱਲ ਬਣ ਲਈ ਸ਼ਰਦਾਵਾਨ ਨਹੀਂ ਪਰਖੂ ਕਦੇ ਜਿਹੜਾ ਪਰਖਦਾ ਨਹੀਂ ਉਹ ਸੱਚ ਤੱਕ ਪਹੁੰਚ ਵੀ ਨਹੀਂ ਸਕਦਾ ਜਿਹੜਾ ਪਰਖੂ ਭਰੋਸਾ ਉਹ ਕਰੂਗਾ ਜਦ ਉਹਨੇ ਸਾਨੂੰ ਪਰਖਣਾ ਸੀ ਪਹਿਲਾਂ ਉਹਨੂੰ ਕਦੇ ਨਾ ਪਰਖੀ ਜਿਹੜੀ ਤਲਵਾਰ ਅੱਗੇ ਸੀ ਸਿਰ ਨਾਲ ਤਲਵਾਰ ਨੂੰ ਦੋਨਾਂ ਨਾ ਵਰਕੇ ਝੂਠੀ ਤੇ ਸੱਚੀ ਹੈ ਜਿਹੜੀ ਤਲਵਾਰ ਦੇ ਉੱਤੇ ਸਿਰ ਨਾਲ ਤੁਸੀਂ ਪਹਿਲਾਂ ਉਹਨੂੰ ਪਰਖੀ ਹੈ ਕਿਉਂ ਨਾ ਪਹਿਲਾਂ ਗੁਰੂ ਦੀ ਪਰਖ ਕਰੋ ਫਿਰ ਉਹਨੂੰ ਕਹੋ ਵੀ ਸਾਡੀ ਪਰਖ ਕਰੋ ਜਿਹੜੇ ਇਹ ਨਹੀਂ ਕਰਦੇ ਫਸ ਜਾਂਦੇ ਨੇ ਉਹ ਨਾਨਕ ਦਾ ਕਹਿੰਦਾ ਪਰਖੇ ਗੁਰ ਕੀ ਬਾਤ ਖਰੀ ਮੇਰੀ ਬਾਤ ਨੂੰ ਪਹਿਲਾਂ ਤੁਸੀਂ ਖਰੀ ਕਰਕੇ ਪਰਖੋ ਸਿਰ ਪਿੱਛੋਂ ਦੇਓ ਪਹਿਲਾਂ ਪਰਖੋ ਸਿਰ ਨਹੀਂ ਹੋ ਗਿਆ ਜੋ ਪਰਖਣ ਨੂੰ ਗਿਆ ਜਿਨ੍ਹਾਂ ਨੇ ਸੱਚ ਪਰਖਿਆ ਨਹੀਂ ਗੁਰਬਾਣੀ ਦਾ ਉਹਨਾਂ ਨੇ ਸੱਚ ਤੱਕ ਪਹੁੰਚੇ ਵੀ ਨਹੀਂ ਅਸੀਂ ਪਰਖਿਆ ਨਹੀਂ ਸ਼ਰਧਾ ਰੱਖੀ ਹੈ ਗੁਰਬਾਣੀ ਨੂੰ ਪਰਖਣਾ ਸੀ ਨਾਮ ਪਰਖਿਆ ਨਹੀਂ ਸ਼ਰਧਾ ਰੱਖ ਲਈ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ ਜੋ ਕੁਝ ਨਾਮ ਨੇ ਕਰਾਮਾਤ ਕਰਨੀ ਸੀ ਹੋਈ ਤਾਂ ਹੀ ਨਹੀਂ ਜੇ ਕਰਾਮਾਤ ਨਹੀਂ ਸੀ ਕਰਦਾ ਉਹ ਲੱਛਣ ਨਹੀਂ ਪੈਦਾ ਹੋਏ ਸਾਨੂੰ ਉਹ ਚੀਜ਼ਾਂ ਨਹੀਂ ਮਿਲੀਆਂ ਜਿਹੜੀਆਂ ਨਾਮ ਨਾਲ ਮਿਲਦੀਆਂ ਨੇ ਫਸ ਗਏ ਸੀ ਜ਼ਿੰਦਗੀ ਚਲੀ ਗਈ ਮਿਲਿਆ ਕੁਝ ਹੈ ਨਹੀਂ ਪਰ ਕਿਆ ਨਹੀਂ ਪਰ ਤੇ ਲੈਣਾ ਚਾਹੀਦਾ ਪਹਿਲਾਂ ਵਸਤ ਸਿਜਾਣ ਕੇ ਉਹ ਕੀ ਜੇ ਵਪਾਰ ਜੇ ਆਪ ਨੂੰ ਪਰਖ ਨਹੀਂ ਕਹਿੰਦੇ ਕਿਸੇ ਪਾਰਖੂ ਕੋਲ ਲੈ ਜਾਓ ਜੇ ਆਪ ਨੂੰ ਪਰਖ ਨਹੀਂ ਕਿਸੇ ਪਾਰਖੂ ਕੋਲ ਲੈ ਜਾਓ ਜਿਹਦੇ ਕੋਲ ਚੀਜ਼ ਖਰੀ ਹੈ ਉਹ ਗੱਲ ਕਹੂਗਾ ਜਿਹਦੇ ਕੋਲ ਖੋਟੀ ਹੈ ਕਦੇ ਨਹੀਂ ਇਹ ਗੱਲ ਕਹ ਸਕਦਾ ਜਿਹਦੇ ਕੋਲ ਸੌਦਾ ਖਰਾ ਹੈ ਉਹ ਤਾਂ ਇਹੀ ਗੱਲ ਕਹੂਗਾ ਖੋਟੇ ਸੌਦੇ ਵਾਲਾ ਗੱਲ ਨਹੀਂ ਕਹਿੰਦਾ ਸਾਦਰੀ ਗੱਲ ਕਹਿੰਦੇ ਜੋਗੀ ਨਹੀਂ ਇਹ ਗੱਲ ਕਹਿੰਦੇ ਸੰਨਿਆਸੀ ਨਹੀਂ ਇਹ ਗੱਲ ਕਹਿੰਦੇ ਉਦਾਸੀ ਨਹੀਂ ਇਹ ਗੱਲ ਕਹਿੰਦੇ ਭਗਤ ਇਹ ਗੱਲ ਕਹਿੰਦੇ ਨੇ ਨਾਨਕ ਇਹ ਗੱਲ ਕਹਿੰਦਾ ਗੁਰੂ ਵੀ ਇਹ ਗੱਲ ਕਹਿੰਦੇ ਗੁਰੂ ਨਹੀਂ ਕਹਿੰਦੇ ਇਹ ਗੱਲ ਕਿਸੇ ਗੁਰੂ ਨੇ ਨਹੀਂ ਗੱਲ ਕਹੀ ਹੈ ਨਾਨਕ ਗੁਰੂ ਨਹੀਂ ਹੈ ਗੁਰੂ ਠਾਕ ਹੁੰਦੇ ਨੇ ਸੰਸਾਰ 'ਚ ਕੋਈ ਗੁਰੂ ਨਹੀਂ ਐਸੇ ਹੋਇਆ ਨਾ ਹੋਣਾ ਗੁਰਬਾਣੀ ਕਹਿੰਦੀ ਹੈ ਸੰਸਾਰ 'ਚ ਗੁਰੂ ਨਹੀਂ ਹੋਇਆ ਜੇ ਕੋਈ ਗੁਰੂ ਸੰਸਾਰ 'ਚ ਹੋਇਆ ਉਹੀ ਠੱਗ ਹੋਇਆ ਬਾਹਮਣ ਗੁਰੂ ਹੈ ਜਗਤ ਦਾ ਜਗਤ ਦਾ ਹੈ ਜਗਤ ਨੇ ਮੰਨ ਲਿਆ ਨਾ ਭਗਤਾਂ ਨੇ ਕਿਉਂ ਰੱਦ ਕੀਤਾ ਫਿਰ ਭਗਤਾਂ ਨੇ ਕਿਉਂ ਰੱਦ ਕੀਤਾ ਯਾ ਤਾਂ ਭਗਤੇ ਦੱਸਣ ਬਈ ਬਾਹਮਣ ਗੁਰੂ ਡੁਪਲੀਕੇਟ ਹੈ ਸੱਚਾ ਗੁਰੂ ਆ ਹੈ ਇਹ ਭਗਤਾਂ ਨੇ ਦੱਸਤਾ ਬਈ ਬਾਹਮਣ ਗੁਰੂ ਡੁਪਲੀਕੇਟ ਹੈ ਅਸਲੀ ਗੁਰੂ ਕੌਣ ਹੈ ਅਸਲੀ ਗੁਰੂ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀ ਕੋ ਹਮਾਰੀ ਸਗਲ ਪ੍ਰਜਾ ਜੀ ਰਾਮ ਸਵਾਈ ਇਹ ਤਾਂ ਇਹ ਇਹ ਫਿਰ ਸ਼ਬਦ ਗੁਰੂ ਸੁਰਤ ਇਹ ਫਿਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਬਾਣੀ ਜੀ ਸਾਰੀ ਅੰਮ੍ਰਿਤ ਹੈ ਲੱਸੀ ਨਹੀਂ ਹੁੰਦੀ ਬਿਨਾਂ ਕੰਨਾਂ ਦੇ ਸੁਣਨ ਵਾਲੀ ਤੁਰਕੀ ਬਾਣੀ ਇਹ ਫਿਰ ਉਹ ਗੁਰੂ ਹੈ ਹੋਰ ਤੀਆ ਗੁਰੂ ਦੱਸੋ ਕਿਹੜਾ ਗੁਰਬਾਣੀ ਚ ਹੋਰ ਗੁਰੂ ਦੱਸੋ ਕਿਹੜਾ ਜਾਂ ਹੋਰ ਗੁਰੂ ਹੈ ਹੀ ਨਹੀਂ ਅਸੀਂ ਕਿਹਦੀ ਗੱਲ ਕੀਤੀ ਬਾਹਮਣ ਨੇ ਸਾਡੇ ਗੁਰੂਆਂ ਨੂੰ ਝੂਠੇ ਗੁਰੂ ਬਣਾਤਾ ਆਪ ਝੂਠੇ ਸੀ ਨਾ ਸਿੱਖ ਵੀ ਝੂਠੇ ਹੋ ਗਏ ਸਿੱਖ ਵੀ ਝੂਠੇ ਹੋ ਗਏ ਭਗਤ ਜਿਹੜਾ ਹੈਗਾ ਸਿਰਫ ਸੰਤ ਵੀ ਡੁਪਲੀਕੇਟ ਹੈ ਸੰਸਾਰ 'ਚ ਸਾਧ ਵੀ ਡੁਪਲੀਕੇਟ ਹੈ ਨਾ ਸਾਧ ਜਨਮ ਲੈਂਦਾ ਨਾ ਸੰਤ ਜਨਮ ਲੈਂਦਾ ਗੁਰਬਾਣੀ ਅਨੁਸਾਰ ਨਾ ਗੁਰੂ ਜਨਮ ਲੈਂਦਾ ਗੁਰੂ ਦਾ ਸੰਸਾਰ 'ਚ ਨਹੀਂ ਹੁੰਦਾ ਸੰਸਾਰ 'ਚ ਗੁਰਦੇਵ ਜਾਂ ਸਤਗੁਰ ਹੁੰਦਾ ਹੈ ਸਤਗੁਰ ਕੀ ਹੈ ਸਤਗੁਰ ਹੈ ਫੋਨ ਗੁਰੂ ਕੀ ਹੈ ਗੁਰੂ ਸਮੁੰਦਰ ਹੈ ਸਤਗੁਰਾਂ ਦਾ ਸਮੂਹ ਹੈ ਗੁਰੂ ਗੁਰੂ ਇੱਕ ਬੂੰਦ ਹੈ ਨਾ ਸਤਗੁਰ ਇੱਕ ਬੂੰਦ ਹੈ ਜਿਹਨੂੰ ਬੂੰਦ ਕਹਿੰਦੇ ਨੇ ਸਤਗੁਰ ਇੱਕ ਬੂੰਦ ਹੈ ਔਰ ਗੁਰੂ ਸਮੁੰਦਰ ਹੈ ਗੁਰੂ ਨੇ 84 ਲੱਖ ਜੂਨ ਦੀ ਉਹ ਬੋਲੀ ਨੇ ਸਤਗੁਰ ਕੇਵਲ ਆਦਮੀ ਦੀ ਬੋਲੀ ਜਾਣਦਾ ਉਹ ਵੀ ਉਸ ਇਲਾਕੇ ਦੀ ਬੋਲੀ ਜਾਣਦਾ ਜਿੱਥੇ ਜੰਮੇ ਜੰਮਿਆ ਫਰਾਂਸ ਦੀ ਇੰਗਲੈਂਡ ਦੀ ਬੋਲੀ ਨਾਲ ਨਹੀਂ ਜਾਣਦਾ ਅਰਬੀ ਬੋਲੀ ਪੜ੍ਹੀ ਨਹੀਂ ਪਈ ਥੋੜੀ ਬਹੁਤ ਜਿੰਨੀ ਪੜ੍ਹ ਲਈ ਨਹੀਂ ਸਿੱਖ ਲਈ ਗੁਰੂ ਬਹੁਤ ਆਖਮਾ ਲੱਗਦਾ ਹੈ ਸ਼ੁਰੂ ਤੋਂ ਲੈ ਕੇ ਗੁਰੂ ਘਰ ਤਾਂ ਬਹੁਤ ਕੁਝ ਗਲਤ ਲਿਖਿਆ ਗੁਰੂ ਜਿਹਨਾਂ ਦੇ ਅੰਦਰਲੇ ਅੰਦਰਲੇ ਹੈ ਕਿਵੇਂ ਸਾਬਤ ਕਰੋਗੇ ਅੰਦਰਲੇ ਨਹੀਂ ਹੈ ਗੁਰੂ ਗੁਰੂ ਤਾਂ ਉਂਗਲੀ ਉੱਠੀ ਹੋਈ ਹੈ ਜਗ੍ਹਾ ਜਗ੍ਹਾ ਗੁਰੂਆਂ ਦਾ ਜਗਾ ਜਗਾ ਉਂਗਲੀ ਉੱਠੀ ਹੋਈ ਹੈ ਗੁਰਬਾਣੀ 'ਚ ਸਿੱਖ ਵੀ ਅੰਦੇ ਕਰਮ ਕਰੇ ਜੋ ਅੱਜ ਸਿੱਖਾਂ ਨੂੰ ਅੰਦੇ ਕਰਮ ਦੇਖ ਕੇ ਦੇਖੀਏ ਨਾਨਕ ਵੀ ਇਹਨਾਂ ਫਿਰ ਜਦ ਸਿੱਖਾਂ ਦੇ ਅੰਦਰ ਕਰਮ ਦੇਖ ਕੇ ਗਈਏ ਵੀ ਤਾਂ ਨਾਨਕ ਵੀਰ ਨਾ ਜੇ ਸਿੱਖਾਂ ਦੇ ਕਰਮ ਕਰਦੇ ਨੇ ਗੁਰੂ ਨਹੀਂ ਕਹਿੰਦਾ ਦਾ ਉੱਠਾ ਲੈ ਜੋ ਨਾ ਗੁਰਬਾਣੀ ਕਹਿੰਦੀ ਤੁਸੀਂ ਚਾਹੇ ਇਹਨੂੰ ਲੈ ਲਓ ਚਾਹੇ ਐਨੂ ਲੈ ਲਓ ਦੋਈ ਪਾਸੇ ਲਾਗੂ ਹੋਣੀ ਚਾਹੀਦੀ ਹੈ ਬੰਦੇ ਜੇ ਅੱਜ ਸਿੱਖਣ ਦੇ ਕਰਮ ਕਰਦੇ ਨੇ ਕਹਿ ਰਹੇ ਗੁਰੂ ਵੀ ਉਹਨੇ ਸੀ ਗੁਰੂਆਂ ਨੂੰ ਦਾਨੇ ਨਾ ਬਣਾਓ ਤੁਸੀਂ ਉਹਨੇ ਰਹੋ ਗੁਰੂ ਨਹੀਂ ਹੈ ਭਗਤ ਨੇ ਭਗਤ ਦਾ ਡੁਪਲੀਕੇਟ ਨਹੀਂ ਹੈ ਕਿਤੇ ਵੀ ਭਗਤ ਦੀ ਨਿੰਦਿਆ ਦੱਸੋ ਕਿਥੇ ਸਾਰੀ ਬਾਣੀ ਹੋਰ ਜਨਮ ਲੈਂਦਾ ਕਿਉਂ ਨਹੀਂ ਹੈ ਸਾਧ ਔਰ ਸੰਤ ਭਗਤ ਨਾਲ ਸ਼ੁਰੂ ਤੇ ਰੱਖਦੇ ਨਾਲੇ ਪੰਡਤ ਸਾਧ ਸੰਤ ਭਗਤ ਸ਼ੁਰੂ ਤੋਂ ਇਹਨਾਂ ਭਗਤ ਨਾਲ ਲੱਗਦਾ ਭਗਤ ਨੇ ਛੇਤਰ ਭੇਜਿਆ ਨਾ ਤੇ ਤਿੰਨਾਂ ਤੇ ਡੁਪਲੀਕੇਟ ਗੁਰੂਆਂ ਤੇ ਸਾਧਾਂ ਤੇ ਡੁਪਲੀਕੇਟ ਔਰ ਸੰਤਾਂ ਤੇ ਭਗਤਾਂ ਨੇ ਫੇਰੇ ਛੇਤਰ ਭਗਤ ਕਬੀਰ ਹੈ ਨਾ ਪਹਿਲਾਂ ਸਾਰਿਆਂ ਨੇ ਛੇਤਰ ਫੇਰੇ ਭਗਤ ਉਹਦਾ ਨਫ਼ਰਤ ਕਰਦੇ ਨੇ ਖਰਾਬ ਬੋਲਦੇ ਨਹੀਂ ਖਰਾਬ ਤਾਂ ਨਹੀਂ ਬੋਲਦੇ ਪਬਲਿਕ ਸਾਰੀ ਉਹਨਾਂ ਦੇ ਨਾਲ ਹੁੰਦੀ ਹੈ ਹੋਰ ਕੁਝ ਨਹੀਂ ਸੀ ਦਾ ਚਾਰਾ ਚੱਲਦਾ ਇਹਨਾਂ ਨੇ ਕਿਹਾ ਨਾਨਕ ਨੂੰ ਗੁਰੂ ਸਾਬਤ ਕਰਦੀ ਆਪੇ ਬਦਨਾਮ ਹੋ ਜਾਣਗੇ ਸਿਰਫ ਬਦਨਾਮ ਕਰਨ ਵਾਸਤੇ ਉਲਟੇ ਨਾ ਪਾਉਂਦਾ ਗੁਰਬਾਣੀ ਨਾਲ ਟੁੱਟ ਜਾਣਗੇ ਸਰੀਰ ਨਾਲ ਜੁੜ ਜਾਣਗੇ ਮਾਇਆ ਨਾਲ ਜੁੜ ਜਾਣਗੇ ਮਾਇਆ ਨਾਲ ਜੋੜ ਤੇ ਜਿਹੜੀ ਬਾਣੀ ਨੂੰ ਗੁਰਬਾਣੀ ਨੂੰ ਉਹਨਾਂ ਨੇ ਆਪਣੇ ਨਾਲ ਉੱਚਾ ਬਣਿਆ ਉਹਨੂੰ ਗੁਰਿਆਈ ਦਵਾਤੀ ਜਿਹੜੀ ਪੋਥੀ ਪਰਮੇਸ਼ਰ ਦਾ ਥਾਨ ਹੈ ਦਸਮ ਬਾਸ਼ਾ ਨੂੰ ਉਹ ਤਾਂ ਗੁਰਿਆਈ ਦੋਤ ਉਹ ਤਾਂ ਕਹਿੰਦਾ ਜੋ ਕੋ ਪਰਮੇਸ਼ਰ ਉਚਰਨ ਤੇ ਸਭ ਨਰਪਣ ਨੂੰ ਪੜ ਉਤੀ ਤਾਂ ਪਰਮੇਸ਼ਰ ਦਾ ਨਾਮ ਲਿਖਿਆ ਸੀ ਉਹਨਾਂ ਨੇ ਗੁਰਿਆਈ ਕਿਵੇਂ ਦਿੱਤੀ ਸਭ ਝੂਠ ਬੋਲੇ ਜੱਤੀ ਝੂਠ ਜੋ ਲੋਕੋ ਪਰਮੇਸ਼ਰ ਉਚਰਾ ਤੇ ਸਭ ਨਰਕ ਨੂੰ ਵਿੱਚ ਮੈਂ ਹੂੰ ਪਰਮਪੁਰ ਕਾ ਦਾਸਾ ਦੇਖਣ ਆਇਓ ਜਗਤ ਮਾਸ਼ਾ ਉਹ ਇਹ ਕਹਿ ਰਹੇ ਨੇ ਤੁਸੀਂ ਕਹਿ ਰਹੇ ਹੋ ਰਹਿ ਜਾਤੀ ਆਪਣੀ ਇਹਦਾ ਉਹ ਪਰਮੇਸ਼ਰ ਦਾ ਥਾਂ पोथी ਛੋਟੀ ਸੀ ਨਾ ਆਪ ਉਹ ਪਰਮੇਸ਼ਰ ਸੀ ਇਹਨੂੰ ਪਰਮੇਸ਼ਰ ਦੇ ਥਾਂ ਨੂੰ ਪਰਮੇਸ਼ਰ ਬਣਾਤਾ ਇਹ ਹੋਇਆ ਨਾ ਤੇ ਉਹ ਬਾਣੀ ਕੀ ਲਿਖ ਰਹੇ ਨੇ ਆਪਣੀ ਕੀ ਲਿਖ ਰਹੇ ਸਾਰੇ ਗੁਰੂ ਇਹੀ ਕਹਿ ਰਹੇ ਨੇ ਸਾਰੀ ਬਾਣੀ ਇਹ ਕਹਿ ਰਹੀ ਸਾਰੇ ਭਗਤ ਇਹੀ ਗੱਲ ਕਹਿ ਰਹੇ ਨੇ ਜਿਹੜੀ ਇਹ ਪੰਕਤੀ ਹੈ ਨਾ ਜੋ ਕੋ ਪਰਮੇਸ਼ਰ ਉਚਾਰਦੇ ਤੇ ਨਰਕੋਂ ਵਿੱਚ ਪਰ ਸਾਰੀ ਗੁਰਬਾਣੀ ਇਹੀ ਕਹਿ ਰਹੀ ਹੈ ਇਹਦੀ ਪ੍ਰੋੜਤਾ ਕਰ ਰਹੀ ਹੈ ਲਾਈਨ ਦੀ ਇਹ ਲਾਈਨ ਖਰਾਬ ਨਹੀਂ ਹੈ ਗੁਰਬਾਣੀ ਦੀ ਸਿੱਖ ਜਿਹੜੇ ਨੇ ਇਹਨਾਂ ਦੇ ਮੂੰਹ 'ਚ ਇੱਕ ਵਾਰ ਪਾਤੀ ਕਿਉਂਕਿ ਬਾਬਰ ਜੋ ਗੁਰੂ ਸੀ ਆਪ ਇਹਨਾਂ ਨੇ ਗੁਰੂ ਬਣਨਾ ਸੀ ਆਪ ਜਗਾ ਜਗਾ ਜੇ ਗੁਰੂ ਬਣਨਾ ਸੀ ਆਪ ਸਤਗੁਰ ਹੋ ਸਕਦਾ ਕਿਉਂਕਿ ਸਤਗੁਰ ਦੀ ਡੈਫੀਨੇਸ਼ਨ ਹੈ ਗੁਰੂ ਨਹੀਂ ਗੁਰੂ ਔਰ ਸਤਗੁਰ ਦੀ ਬਹੁਤ ਵੱਡਾ ਫਰਕ ਹੈ ਗੁਰੂ ਸਤਗੁਰ ਇੱਕ ਬੂੰਦ ਹੈ ਗੁਰੂ ਸਮੁੰਦਰ ਸਤਗੁਰ ਦਾ ਜਨਮ ਹੁੰਦਾ ਸਤਗੁਰ ਕੇ ਜਨਮ ਹੈ ਗੋਬਰ ਮਟਾ ਗੁਰੂ ਦਾ ਜਨਮ ਹੁੰਦਾ ਦੱਸੋ ਕਿੱਥੇ ਹੋਇਆ ਗੁਰੂ ਦਾ ਜਨਮ ਦੱਸੋ ਕਿੱਥੇ ਸਤਗੁਰ ਦਾ ਜਨਮ ਹੁੰਦਾ ਸਤਗੁਰ ਕੇ ਜਨਮ ਮੈਂ ਗਵਨ ਵਡਾਇਆ ਕਿਵੇਂ ਜਨਮ ਹੁੰਦਾ ਇੱਕ ਹੋਏ ਤਾਂ ਉਗਵੇ ਜਿਹੜਾ ਹੈਗਾ ਉਹੀ ਸਤਗੁਰ ਦਾ ਜਨਮ ਇਹਦਾ ਆਪਣਾ ਹੀ ਜਨਮ ਇਹੀ ਪ੍ਰਮੋਟ ਹੋ ਕੇ ਗੁਰਮੁਖੀ ਪ੍ਰਮੋਟ ਹੋ ਕੇ ਸਤਗੁਰ ਬਣਦਾ ਸਤਪੁਰਖ ਜਨ ਜਾਣਿਆ ਸਤਗੁਰ ਸਤਨਾਮ ਸਤਪੁਰਖ ਨੂੰ ਜਾਣਨ ਵਾਲਾ ਆਤਮ ਗਿਆਨੀ ਆਤਮ ਧਿਆਨੀ ਆਤਮ ਰਸੀਆ ਸਤਗੁਰ ਅਖਵਾ ਸਕਦਾ ਹੈ ਸੱਚ ਦਾ ਗਿਆਨ ਕਰਵਾਉਣ ਵਾਲਾ ਸਤਗੁਰ ਹੁੰਦਾ ਹੈ ਸੱਚ ਨੂੰ ਜਾਣਨ ਵਾਲਾ ਸਤਿਗੁਰੂ ਹੁੰਦਾ ਉਹ ਚਾਹੇ ਸੰਤ ਕਹਿ ਲੋ ਨਾਨਕ ਸੰਤ ਬਲੇ ਸੱਚ ਜੀ ਜਿਹਦੇ ਕੋਲ ਸੱਚ ਮਿਲ ਜਵੇ ਚਾਹੇ ਉਹਨੂੰ ਸੰਤ ਕਹਿ ਲੋ ਚਾਹੇ ਉਹਨੂੰ ਸਤਿਗੁਰ ਕਹਿ ਲੋ ਤੁਸੀਂ ਕਹਿ ਸਕਦੇ ਹੋ ਪਰ ਗੁਰੂ ਨਹੀਂ ਕਹਿ ਸਕਦੇ ਗੁਰੂ ਨਹੀਂ ਕਹਿ ਸਕਦੇ ਗੁਰਬਾਣੀ ਜੋ ਕਿਤੋਂ ਨਹੀਂ ਸਿੱਧ ਹੋ ਸਕਦਾ ਗੁਰਬਾਣੀ ਸਾਜ ਬਿਨਾ ਸੂਚਾ ਕੋ ਨਹੀਂ ਨਾਨਕ ਅਕਥ ਕਹਾਣੀ ਸੱਚ ਬਿਨਾ ਸੂਚਾ ਕੋ ਨਹੀਂ ਸੱਚ ਤੋਂ ਬਿਨਾ ਸੂਚਾ ਕੋਈ ਨਹੀਂ ਹੈ ਨਾਨਕ ਅਕਥ ਕਹਾਣੀ ਇਹ ਕਥਾ ਜਿਹੜੀ ਹੈ ਅਕਥ ਕਥਾ ਇਹ ਬੋਲਣ ਤੋਂ ਵੀ ਪਰੇ ਦੀ ਗੱਲ ਹੈ ਸੱਚ ਨੂੰ ਕਥਨ ਕਰਨਾ ਬਹੁਤ ਮੁਸ਼ਕਿਲ ਗੱਲ ਹੈ ਕਿਉਂਕਿ ਸੱਚ ਤੇ ਹੈ ਨਹੀਂ ਇੱਥੇ ਸੱਚ ਸਾਡੇ ਗਿਆਨ ਅੰਦਰ ਔਰ ਬੁੱਧੀ ਦੀ ਪਕੜ ਤੋਂ ਪਰੇ ਹੈ ਆਦਮੀ ਬੋਲੂ ਕੀ ਜੋ ਦੇਖੂਗਾ ਜੋ ਸੁਣੂਗਾ ਜੋ ਸਮਝੂਗਾ ਸਮਝੂਗਾ ਆਪਣੀਆਂ ਕਲ ਆਪਣੀ ਅਕਲ ਤੋਂ ਵੀ ਸੱਚ ਪਰੇ ਹੈ ਅੱਖਾਂ ਦੇ ਦੇਖਣ ਤੋਂ ਵੀ ਪਰੇ ਹੈ ਸੱਚ ਕੰਨਾਂ ਦੇ ਸੁਣਨ ਤੋਂ ਵੀ ਪਰੇ ਹੈ ਨੱਕ ਦੀ ਵਾਸ਼ਨਾ ਤੋਂ ਵੀ ਪਰੇ ਹੈ ਸਪਰਸ਼ ਤੋਂ ਵੀ ਪਰੇ ਹੈ ਸੱਚ ਤਾਂ ਬੁੱਝਣ ਵਾਲੀ ਗੱਲ ਹੈ ਨਾ ਕੋਟਾਂ ਕੀ ਬੁੱਝਦੀਆਂ ਨੇ ਅਦਾਲਤਾਂ ਕੀ ਬੁੱਝਦੀਆਂ ਨੇ ਸੱਚ ਕੀ ਝਗੜਾ ਤੋਂ ਆਦਮੀਆਂ ਦਾ ਕੇ ਚੱਲਦੇ ਨੇ ਕੀ ਬੁੱਝਦੀਆਂ ਨੇ ਸੱਚ ਬੁੱਝਦੀਆਂ ਬੁੱਝਿਆ ਜਾਂਦਾ ਨਹੀਂ ਉਹ ਬਿਆਨ ਦੇ ਰਹੇ ਨੇ ਉਹ ਦੇ ਰਹੇ ਨੇ ਉਹ ਸਬੂਤ ਪੇਸ਼ ਕਰ ਰਹੇ ਉਹ ਕਰ ਰਹੇ ਨੇ ਸੱਚ ਹਮੇਸ਼ਾ ਬੁੱਝਣ ਵਾਲੀ ਚੀਜ਼ ਰਹਿੰਦੀ ਹੈ ਬੁੱਝਣ ਵਾਲੀ ਚੀਜ਼ ਰਹੂਗੀ ਜੋ ਚੀਜ਼ ਬੁੱਝਣ ਵਾਲੀ ਹੈ ਉਹ ਕਥਨ ਤੇ ਪਰੇ ਹੁੰਦੀ ਜੋ ਚੀਜ਼ ਕਥਨ ਦੇ ਅੰਦਰ ਆ ਉਹ ਸਮਝਣ ਵਾਲੀ ਹੈ ਬੁੱਝਣ ਵਾਲੀ ਨਹੀਂ ਜੋ ਚੀਜ਼ ਬਿਆਨ ਕੀਤੀ ਜਾ ਸਕਦੀ ਉਹ ਚੀਜ਼ ਸਮਝੀ ਵੀ ਜਾ ਸਕਦੀ ਜਿਹੜੀ ਚੀਜ਼ ਨੂੰ ਅਸੀਂ ਲਫ਼ਜ਼ ਦੇ ਸਕਦੇ ਹਾਂ ਉਹਨੂੰ ਸਮਝ ਸਕਦੇ ਹਾਂ ਜਿਹੜੀ ਚੀਜ਼ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਬੁੱਝੀ ਵੀ ਨਹੀਂ ਜਾ ਸਕਦੀ ਉਹ ਬੁੱਝੀ ਹੋ ਜਾ ਸਕਦੀ ਹੈ ਸਮਝੀ ਨਹੀਂ ਜਾ ਸਕਦੀ ਕਿਉਂ ਅਕਲ ਨਹੀਂ ਬਿਆਨ ਕਰਨਾ ਹੈ ਅਕਲ ਨਹੀਂ ਸਮਝਣਾ ਜਿਹੜੀ ਅਕਲ ਉਹਨੂੰ ਬਿਆਨ ਕਰਨ ਜੋਗੀ ਹੋ ਨਹੀਂ ਸੰਸਾਰੀ ਅਕਲ ਉਹਨੂੰ ਸਮਝੂਗੀ ਸੰਸਾਰ ਦੀ ਭਾਸ਼ਾ ਸੱਚ ਦੀ ਵਿਆਖਿਆ ਨਹੀਂ ਕਰ ਸਕਦੀ ਸੰਸਾਰ ਦੀ ਭਾਸ਼ਾ ਸੰਸਾਰ ਦੀ ਵਿਆਖਿਆ ਕਰਨ ਵਾਸਤੇ ਹੀ ਬਣੀ ਹੈ ਘੜੀ ਹੋਈ ਹੈ ਸਾਡੀ ਝੂਠ ਜੋ ਦੀਦਾ ਸਭ ਕੂੜ ਹੈ ਜੋ ਦੀਸੇ ਸਭ ਮਾਇਆ ਮਾਇਆ ਨੂੰ ਦੇ ਵਿੱਚ ਅਸੀਂ ਵਰਤਣਾ ਮਾਇਆ 'ਚ ਵਿਚਰਨਾ ਇਹਦੇ ਬਾਅਦ ਅਸੀਂ ਆਪਣੀ ਇੱਕ ਭਾਸ਼ਾ ਬਣਾਈ ਹੈ ਦੂਏ ਨੂੰ ਗੱਲ ਸਮਝਣੀ ਸਮਝਾਉਣੀ ਕੋ ਲੈਣਾ ਦੇਣਾ ਕਾਰ ਵਿਹਾਰ ਕਰਨ ਵਾਸਤੇ ਅਸੀਂ ਇੱਕ ਬੋਲੀ ਬਣਾ ਲਈ ਕੰਮ ਚਲਾਉ ਇਸ ਭਾਸ਼ਾ ਦੇ ਵਿੱਚ ਸੱਚ ਨੂੰ ਸਮਝਾਉਣਾ ਜਦ ਪੈਂਦਾ ਤਾਂ ਫਿਰ ਕੁਝ ਸ਼ਬਦ ਹੋਰ ਵੀ ਘੜਨੇ ਪੈਂਦੇ ਨੇ ਘੜਿਆ ਸ਼ਬਦ ਸੱਚੀ ਸੰਸਾਰ ਉਹ ਜਿਹੜੇ ਸੱਚੀ ਟਕਸਾਲ ਦੇ ਸ਼ਬਦ ਨੇ ਇਸ ਘੜੇ ਹੋਏ ਉਹ ਵਿਦਵਾਨਾਂ ਦੇ ਪਰੇ ਦੀ ਗੱਲ ਨਵੇਂ ਨੇ ਜਿਵੇਂ ਬਹਿਰਾਗਰ ਅਨੁਰਾਗ ਦੀ ਗੱਲ ਆਈ ਸੀ ਅਨੁਰਾਗ ਆ ਗਿਆ ਸੀ ਨਾ ਡਿਕਸ਼ਨਰੀ ਚੱਕ ਲਿਓ ਵਿੱਚ ਕੀ ਲਿਖਿਆ ਅਨੁਰਾਗ ਕੋਸ਼ਿਸ਼ ਕੀਤੀ ਉਹਨੇ ਦੱਸਣ ਅਨੁਰਾਗੀ ਪਰ ਰਾਗ ਭੁੱਲ ਗਿਆ ਪਿੱਛੇ ਲੱਗੇ ਗਾਉਣ ਵਾਲਾ ਅਨੁਰਾਗੀ ਹੈ ਜੋ ਤੂੰ ਜੋ ਬੁਲਾਵੋ ਜੋ ਨਾਨਕ ਦਾਸ ਉਹ ਅਨੁਰਾਗੀ ਹੈ ਜਿਵੇਂ ਉਹ ਗਾਉਂਦਾ ਉਹਦੇ ਪਿੱਛੇ ਲੱਗ ਕੇ ਗਾਉਂਦਾ ਉਹ ਬੈਰਾਗੀ ਆ ਗਾਉਂਦਾ ਹੀ ਨਹੀਂ ਜਿਹੜਾ ਚੁੱਪ ਕਰ ਗਿਆ ਬੈਰਾਗੀ ਤਾਂ ਚੁੱਪ ਹੈ ਅਨੁਰਾਗੀ ਨੂੰ ਗਾਉਣ ਲਾਇਆ ਵੀ ਤੂੰ ਮੇਰੇ ਪਿੱਛੇ ਪਿੱਛੇ ਗਾ ਹੁਣ ਬੋਲ ਅਨੁਰਾਗੀ ਗੁਰਬਾਣੀ ਕਥਨ ਕਰਨ ਵਾਲਾ ਹੈ ਬੈਰਾਗੀ ਚੁੱਪ ਕਰਨ ਵਾਲਾ ਹੈ ਵੈਰਾਗੀ ਤਾਂ ਮਾਇਆ ਦੀ ਬੋਲੀ ਬੋਲਦਾ ਮਾਇਆ ਮੰਗਦਾ ਅਨੁਰਾਗੀ ਨਾਮ ਮੰਗਦਾ ਨਾਨਕ ਮੰਗੇ ਨਾਮ ਦਾ ਅਗਰ ਹੋ ਰਹੇ ਹੋ ਆ ਲੈਣੇ ਆਇਆ ਦੱਸੇ ਇਹਨੂੰ ਇਹ ਵੀ ਤੂੰ ਨਾਮ ਮੰਗ ਭਾਈ ਤੇਰਾ ਨਾਮ ਚਾਹੀਦਾ ਹਾਂਜੀ